ਸ਼ਲੋਕ ਗਿਆਨ ਅੰਜਨ ਗੁਰ ਦੀਆ ਜਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਉਸ ਘਟ ਮਾਹੇ ਅਨਕ ਰੰਗ ਨਾ ਨਾ ਦ੍ਰਿਸ਼ਟਾਹੇ ਨਉ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ ਸੁਨ ਸਮਾਧਿ ਅਨਹਰ ਤਹਨਾਦ ਕਹਨ ਨਾ ਜਾਈ ਅਚਰਜ ਵਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕੜ ਕੜ ਵਿਆਪ ਰਹਾ ਭਗਵੰਤ ਧਰਨ ਵਾਹੇ ਆਕਾਸ ਪਿਆਲ سرب لوگ پور پرتی پال بان تین پربتی ہے پار برہم جیسی آگے تیسا کرم کون پانی واہے چار کنٹ دہد سے ماہے پیستے پن نہیں کوٹا ਗੁਰ ਪ੍ਰਸਾਦਿ ਨਾਨਕ ਸੁਖ ਪਾਉ ਬੇਦ ਪ੍ਰਾਨ ਸਿਮਰਤ ਮਹਿ ਦੇਖ ਸਸੀਰ ਸੂਰ ਨਖੇਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨ ਕਬਹੂ ਡੋਲੇ ਸਰਬ ਕਲਾ ਕਰ ਖੇਲਾ ਖੇਲ ਮੋਲ ਨ ਪਾਇਆ ਗੁਣਾ ਅਮੋਲ ਸਰਬ ਜੋਤ ਮਹਿ ਜਾ ਕੀ ਜੋਤਿ ਧਾਰ ਰਹਿ ਸੁਆਮੀ ਓਤਿ ਪੋਤਿ ਗੁਰ ਪ੍ਰਸਾਦਿ ਭਰਮ ਕਾ ਨਾਸ ਨਾਨਕ ਤਿਨ ਮਹਿ ਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਨਾ ਸੁਨੈ ਸੁਭ ਬਚਨ ਸਰਵ ਵਿਆਪੀ RAM ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਾਤ ਸਾਥੀ ਬਚਨ ਸਾਧੂ ਸਭ ਇਕਾਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੈ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਕੀਆ ਸਭ ਸਾਤੇ ਤਿਸ ਪ੍ਰਭ ਤੇ ਸਗਲੀ ਉਤਪਾਤੇ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨੇਕ ਕਲਾ ਲਖੀ ਨਹ ਜਾਏ ਜਿਸ ਭਾਵ ਭਾਵਤ ਲਈ ਮਿਲਾਇ ਕਮਨ ਨਿਗਟ ਕਮਨ ਕਈਐ ਦੂਰ ਆਪੇ ਆਪ ਆ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪੇਖਣ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪਿ ਸੁਨਾ ਆਮਰ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਾਧੇ ਅਲਿਪਤੋ ਰਹੈ ਜੋ ਕਿਛ ਕਹਣਾ ਸੋ ਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਔਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਹੋਤ ਬੋਤ ਆਪਨ ਸੰਗਰਾਚ ਤਾ ਕੀ ਗਤਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਜਾਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤੀਵੰਤ ਜੀਵਨ ਮੁਕਤੇ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਮਨ ਕਾ ਇਹ ਸਵਾਉ ਜਨ ਕੈ ਸੰਗੇ ਚਿਤ ਆਵੈ ਨਾਮ ਆਪ ਹੀ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ